ਸ਼ਲੋਕ ਮਹੱਲਾ ਤੀਜਾ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ ਪੰਚ ਚੋਰ ਤਿਨਾ ਘਰ ਮੋਹਨ ਹਉਮੈ ਅੰਦਰ ਸੰਨ ਜਿਨ੍ਹਾਂ ਨੇ ਨਾਮ ਵਿਸਾਰਿਆ ਹੋਇਆ ਨਾ ਭੁੱਲੇ ਨੇ ਜਿਹੜੇ ਨਾਮ ਨੂੰ ਝੂਠੀਆਂ ਗੱਲਾਂ ਕਰਦੇ ਨੇ ਜੋ ਸੁਣਦੇ ਨੇ ਉਹ ਵੀ ਝੂਠ ਹੈ ਜੋ ਕਹਿੰਦੇ ਨੇ ਉਹ ਵੀ ਝੂਠ ਹੈ ਉਹਨਾਂ ਦੀਆਂ ਸਾਰੀਆਂ ਕਹਿਣ ਕਹਾਉਣ ਦੀਆਂ ਗੱਲਾਂ ਸਭ ਝੂਠੀਆਂ ਨੇ ਪੰਜ ਚੋਰ ਕਿਨਾ ਘਰ ਮੋਹਨ ਪੰਜ ਚੋਰ ਉਹਨਾਂ ਦੇ ਘਰ ਨੂੰ ਮੁਸਣ ਲੱਗੇ ਹੋਏ ਨੇ ਮੋਹਨ ਚਰਾਉਣ ਲੱਗੇ ਹੋਏ ਨੇ ਹੋਮੇ ਅੰਦਰ ਸਨ ਹੋਮੇ ਹੈ ਜਿਹੜੀ ਉਹਨਾਂ ਦੀ ਉਹਦੇ ਅੰਦਰ ਇਹ ਸਨ ਹੋਮੇ ਵਿੱਚ ਦੀ ਹੁਣ ਨਿਕਲੀ ਜਾ ਹੋਮੇ ਵਾਲੇ ਦਰਵਾਜ਼ੇ 'ਚ ਹੀ ਸਭ ਕੁਝ ਨਿਕਲੀ ਜਾਂਦਾ ਹੋਮੇ ਵਾਲੇ ਦਰਵਾਜ਼ੇ 'ਚ ਸਭ ਭਗਤੀ ਜਪ ਤਪ ਪੂਜਾ ਸਭ ਨਿਕਲੀ ਜਾਂਦਾ ਦਾਨ ਪੁੰਨ ਸਭ ਖਤਮ ਹੋਈ ਜਾਂਦਾ ਅੰਨ ਹਾਂਜੀ ਸਾਖਤ ਮੁਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਖ ਸਿਉ ਰਚੈ ਰਚਨ ਸਾਖਤ ਜਿਹੜੇ ਨੇ ਉਹ ਵੀ ਠੱਗੇ ਗਏ ਮੁੱਠੇ ਗਏ ਦੁਰਮਤੀ ਦੁਰਮਤ ਕਰਕੇ ਉਹਨਾਂ ਦੀ ਮਤ ਦੂਰ ਲਿਜਾਣ ਵਾਲੀ ਹੈ ਸਾਖਤਾਂ ਵਾਲੀ ਮਤ ਉਹਨਾਂ ਕੋ ਹਰ ਰਸ ਨਾ ਜਾਣੇਨ ਹਰ ਰਸ ਨੂੰ ਜਾਣਦੇ ਨਹੀਂ ਇਸ ਕਰਕੇ ਮੁੱਠੇ ਹੋਏ ਨੇ ਜਿਨ ਅੰਮ੍ਰਿਤ ਪਰਮ ਲੁਟਾਇਆ ਵਿਖ ਸਿਉ ਰਚੈ ਰਚਨ ਜਿਨ੍ਹਾਂ ਨੇ ਅੰਮ੍ਰਿਤ ਨੂੰ ਲੁਟਾਤਾ ਨਾ ਸਾਂਭਿਆ ਨਹੀਂ ਉਹ ਹੁਣ ਜਹਿਲ ਨਾਲ ਰਚੇ ਬਚੇ ਹੋਏ ਨੇ ਅੰਮ੍ਰਿਤ ਦਾ ਸਾਂਭਿਆ ਨਹੀਂ ਜਹਿਲ ਨਾਲ ਖੇਲਦੇ ਨੇ ਮਾਇਆ ਨਾਲ ਖੇਲ ਅੰਮ੍ਰਿਤ ਛੱਡਦਾ ਅੰਮ੍ਰਿਤ ਛਾੜ ਬਿਖੇ ਬਖਾਈ ਹਾਂਜੀ ਠੀਕ ਹੈ ਜੀ ਭਰਮ ਨੇ ਅੰਮ੍ਰਿਤ ਲੁੱਟ ਲਿਆ ਹੈ ਜੀ ਹਾਂਜੀ ਤੁਸ਼ਟਾਂ ਸੇਤੀ ਪਿਰਹੜੀ ਜਨ ਸਿਉ ਵਾਦ ਕਰਨ ਨਾਨਕ ਸਾਖਤ ਨਰਕ ਮਹਿ ਜਮ ਬੱਦੇ ਦੁਖ ਸਹਨ ਆ ਦੋਸ਼ਾਂ ਦੀ ਪਰੜੀ ਦੋਸ਼ਾਂ ਦੇ ਨਾਲ ਤਾਂ ਪ੍ਰੇਮ ਹੈ ਬੜਾ ਪਾਇਆ ਹੋਇਆ ਜਨ ਸਿਉ ਵਾਦ ਕਰਨ ਜਿਹੜੇ ਗੁਰਮੁਖ ਨੇ ਉਹਨਾਂ ਨਾਲ ਬਾਦ ਬਾਦ ਗੁਰਸਿੱਖਾਂ ਨਾਲ ਬੈਰ ਕਰਦੇ ਨੇ ਨਾਨਕ ਸਾਖਤ ਨਰਕ ਮਹਿ ਜਮ ਬੱਦੇ ਦੁਖ ਸਹਨ ਐਸੇ ਸਾਖਤ ਨਾਨ ਕਹਿੰਦਾ ਨਰਕ ਦੇ ਵਿੱਚ ਵੱਧੇ ਹੋਏ ਦੁੱਖ ਸਹਿੰਦੇ ਰਹਿੰਦੇ ਨੇ ਜੰਮਦੇ ਜਾਲ 'ਚ ਫਸੇ ਦੁੱਖ ਸਹਿੰਦੇ ਰਹਿੰਦੇ ਨੇ ਹਾਂਜੀ ਪਿਆ ਕਿਰਤ ਕਮਾਉਂਦੇ ਜਿਵ ਰੱਖੇ ਤਿਵੇਂ ਰਹਨ ਕਿਰਤ ਕਰਦੇ ਫਿਰਦੇ ਨੇ ਜਿਵੇਂ ਤੂੰ ਰੱਖਿਆ ਹੋਏ ਰਹਿੰਦੇ ਨੇ ਕਿਰਤ ਕਰਦੇ ਫਿਰਦੇ ਨੇ ਵਿਚਾਰੇ ਤਿੰਨ ਲੋਕ ਪਟਕਦੇ ਫਰੀ ਜਾਂਦੇ ਨੇ ਹਾਂਜੀ ਮਹੱਲਾ ਤੀਜਾ ਜਿਨੀ ਸਤਗੁਰ ਸੇਵਿਆ ਤਾਣ ਨਿਤਾਣੇ ਤਿਸ ਸਾਸ ਗਿਰਾ ਸਦਾ ਮਨ ਵਸੈ ਜਮ ਜੋ ਨਾ ਸਕੈ ਤਿਸ ਜਿਨ੍ਹਾਂ ਨੇ ਸਤਗੁਰ ਦੀ ਸੇਵਾ ਕੀਤੀ ਹੈ ਨਾ ਉਹ ਤਾਣ ਹੁੰਦੇ ਹੋਏ ਵੀ ਨਤਾਣੇ ਨੇ ਤਾਣ ਹੁੰਦੇ ਹੋਏ ਵੀ ਨਤਾਣੇ ਬਣ ਕੇ ਰਹਿੰਦੇ ਨੇ ਸਾਸ ਅਸ ਸਦਾ ਮਨ ਵਸੈ ਜਿਨ੍ਹਾਂ ਨੇ ਸਾਸ ਗਰਾਸ ਨਹੀਂ ਨਾ ਵਸਾਰਿਆ ਉਧਰ ਤਾਂ ਜਮ ਝਾਕ ਵੀ ਨਹੀਂ ਸਕਦਾ ਕਿਸੇ ਵੇਲੇ ਜਮ ਦਾ ਖਿਆਲ ਵੀ ਨਹੀਂ ਕਰ ਸਕਦਾ ਉਧਰ ਝਾਕ ਵੀ ਨਹੀਂ ਸਕਦਾ ਹਾਂਜੀ ਹਿਰਦੈ ਹਰ ਹਰ ਨਾਮ ਰਸ ਕਮਲਾ ਸੇਵਕ ਤਿਸ ਹਰ ਦਾਸਾਂ ਕਾ ਦਾਸ ਹੋਏ ਪਰਮ ਪਦਾਰਥ ਤਿਸ ਹਿਰਦੇ ਦੇ ਵਿੱਚ ਉਹਨਾਂ ਦੇ ਹਰ ਹਰ ਦਾ ਰਸ ਨਾਮ ਰਸ ਹੈ ਹਰ ਨਾਮ ਰਸ ਹਿਰਦੇ ਵਿੱਚ ਭਰਪੂਰ ਹੈ ਕਬਲਾ ਸੇਵਕ ਤਿਸ ਕਬਲਾ ਜਿਹੜੀ ਹੈ ਵਿਵੇਕ ਬੁੱਧੀ ਹੈ ਜਿਹੜੀ ਉਹਨਾਂ ਦੀ ਸੇਵਕ ਹੈ ਉੱਥੇ ਜੁੜੀ ਰਹਿੰਦੀ ਹੈ ਰਸ ਲੈਂਦੀ ਰਹਿੰਦੀ ਹੈ ਕਮਲ ਦੇ ਵਿੱਚ ਰਹਿਣ ਵਾਲੀ ਕਰਕੇ ਕਬਲ ਹੈ ਹੁਣ ਤਿਰਕੁਟੀ ਛੜਤੀ ਇਸ ਬੁੱਧੀ ਨੇ ਕਮਲ ਦੇ ਫੁੱਲ 'ਚ ਰਹਿੰਦ ਨਿਵਾਸ ਕਰਦੀ ਹੈ ਮੱਖੀ ਇਹ ਕਬਲ ਹੈ ਸੇਵਕ ਤਿਸ ਹਰਦਾਸਾ ਦਾ ਦਾਸ ਹੋਏ ਪਰਮ ਪਦਾਰਥ ਤਿਸ ਜਿਹੜਾ ਹਰ ਤੇ ਦਾਸਾਂ ਦਾ ਦਾਸ ਹੋ ਜਾਂਦਾ ਹੈ ਉਹ ਪਰਮ ਪਦਾਰਥ ਦਾ ਮਾਲਕ ਹੈ ਪਰਮ ਪਦਾਰਥ ਤਾਂ ਹੁੰਦਾ ਹੀ ਉਹਦੇ ਵਾਸਤੇ ਹੈ ਜਿਹੜਾ ਹਰ ਕੇ ਦਾਸਾਂ ਦਾ ਦਾਸ ਹੈ ਉਹਦੇ ਵਾਸਤੇ ਤਾਂ ਪਰਮ ਪਦਾਰਥ ਹੁੰਦਾ ਹੀ ਹੈ ਹੋਰ ਕਿਸੇ ਵਾਸਤੇ ਨਹੀਂ ਪਰਮ ਪਦਾਰਥ ਉਹਦੇ ਵਾਸਤੇ ਹੀ ਹੁੰਦਾ ਉਹਨੂੰ ਜਦ ਹੀ ਪ੍ਰਾਪਤ ਹੋ ਜਾਂਦਾ ਹਾਂਜੀ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਦ ਕੁਰਬਾਨੈ ਤਿਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਜਿਹੜੇ ਪ੍ਰਭ ਦੇ ਚਰਨਾਂ 'ਚ ਮੇਰਾ ਮਨ ਤਨ ਵਸਦਾ ਹੈ ਮੈਂ ਉਹਦੇ ਕੁਰਬਾਨੇ ਆ ਉਹ ਕੁਰਬਾਨੇ ਇਸ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨ ਕਿਉਂ ਤੇ ਜਿਨ੍ਹਾਂ ਨੇ ਪਹਿਲਾਂ ਮੰਨ ਕੇ ਚੱਲੇ ਸੀ ਵੀ ਅਸੀਂ ਉੱਥੇ ਪਹੁੰਚਣਾ ਹੈ ਇਹ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜਿਨ ਕੋ ਪੂਰਬ ਲਿਖਿਆ ਰਸ ਸੰਤ ਜਨ ਕੋ ਤੇ ਉਹਨਾਂ ਸੰਤ ਜਨਾਂ ਨੂੰ ਉਹ ਨਾਮ ਦਾ ਰਸ ਮਿਲ ਜਾਂਦਾ ਹੈ ਉਹ ਨਾਮ ਰਸ ਤੱਕ ਪਹੁੰਚ ਜਾਂਦੇ ਨੇ ਹਾਂਜੀ ਪੌੜੀ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਜੋ ਬੋਲੇ ਪੂਰਾ ਸਤਿਗੁਰੂ ਜਿਹੜਾ ਪੂਰਾ ਸਤਿਗੁਰੂ ਜੋ ਬੋਲਦਾ ਸੋ ਪਰਮੇਸ਼ਰ ਸੁਣਿਆ ਉਹ ਸੁਣਿਆ ਪਰਮੇਸ਼ਰ ਨੇ ਵੀ ਹੈ ਉਹ ਨਾ ਨਹੀਂ ਪਰਮੇਸ਼ਰ ਤੋਂ ਸੁਣ ਕੇ ਬੋਲਿਆ ਸੋ ਪਰਮੇਸ਼ਰ ਸੁਣਿਆ ਜੋ ਬੋਲਿਆ ਹੈ ਸੋਈ ਪਰਮੇਸ਼ਰ ਤੋਂ ਸੁਣਿਆ ਹੈ ਉਹਨਾਂ ਨੇ ਸਤਿਗੁਰੂ ਤੇ ਪਰਮੇਸ਼ਰ ਇੱਕੇ ਚੀਜ਼ ਨਹੀਂ ਹੈ ਪੂਰਾ ਸਤਿਗੁਰੂ ਜੋ ਬੋਲਿਆ ਹਾਂਜੀ ਤਾਂ ਉਹੀ ਪਰਮੇਸ਼ਰ ਸਰੂਪ ਤਾਂ ਉਹੀ ਹੈ ਨਾ ਤਾਂ ਸਰੀਰ ਦਾ ਖਿਆਲ ਲਾ ਕੇ ਬੋਲੋਗੇ ਫਿਰ ਤਾਂ ਪੂਰਾ ਸਤਿਗੁਰ ਕਹੋਗੇ ਅੱਛਾ ਜੀ ਇਹ ਸ਼ਬਦ ਦੇ ਵਿੱਚ ਸਮਾ ਕੇ ਬੋਲਦਾ ਹੈ ਨਾਨਕ ਫਿਰ ਤਾਂ ਸਤਿਗੁਰੂ ਹੀ ਹੈ ਨਾਨਕ ਹਾਂਜੀ ਫਿਰ ਸਤਿਗੁਰੂ ਹੀ ਬੋਲ ਰਿਹਾ ਮੈਂ ਮਾਸਟਰ ਪੜਾਉਂਦਾ ਪੜਾ ਕੇ ਫਿਰ ਟੀਚਰ ਉਹਦੇ ਸੁਣਦਾ ਦੱਸ ਵੀ ਕੀ ਬੋਲਣਾ ਐ ਸੁਣਿਆ ਫਿਰ ਬੋਲਿਆ ਠੀਕ ਹੈ ਜੀ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਭਣਿਆ ਆ ਦੇਖੋ ਜੋ ਬੋਲਿਆ ਉਹੀ ਵਰਤਿਆ ਇਹਦਾ ਮਤਲਬ ਹੈ ਜੋ ਨਾਨਕ ਨੇ ਬੋਲਿਆ ਉਹੀ ਵਰਤਿਆ ਕਿਉਂਕਿ ਪਰਮੇਸ਼ਰ ਨੇ ਸੁਣ ਲਿਆ ਸੀ ਇਹ ਵਰਤਾਰਾ ਵਰਤਣਾ ਕਿਤੇ ਗਲਤ ਬੰਤ ਨਾ ਕੁਝ ਨਹੀਂ ਵਰਤ ਜਵੇ ਕੁਝ ਹੋਰ ਤੂੰ ਕਹੇ ਕੁਝ ਹੋਰ ਤੂੰ ਕਹਿ ਮੈਂ ਗਲਤ ਗਲਤ ਵਰਤ ਜਵੇ ਸੋਈ ਵਰਤਿਆ ਜਗਤ ਮੈਂ ਜੋ ਨਾਨਕ ਨੇ ਬੋਲਿਆ ਉਹੀ ਵਰਤਿਆ ਜਗਤ ਵਿੱਚ ਕਿਉਂਕਿ ਨਾਨਕ ਨੇ ਗੁਰੂ ਦੀ ਸੈਂਸ ਵਿੱਚ ਹੁਣ ਬੋਲਿਆ ਆਪਣੇ ਥੋਂ ਬੁਲਾਇਆ ਹੁਣ ਉਹਨੇ ਗੁਰੂ ਨੇ ਪਰਮੇਸ਼ਰ ਨੇ ਨਾਨਕ ਨੂੰ ਜੇ ਤੂੰ ਬੋਲਦਾ ਉਹੀ ਵਰਤਣਾ ਪਹਿਲਾਂ ਧਿਆਨ ਮੇਰਾ ਵੀ ਹੈ ਤੇਰੇ ਤੇ ਕਦੇ ਗਲਤ ਨਾ ਬੋਲਦੀ ਸੁਣ ਕੇ ਤਾਂ ਬੁਲਾਇਆ ਤਾਂ ਵਰਤਿਆ ਉਹ ਹਾਂਜੀ ਸੋਈ ਵਰਤਿਆ ਜਗਤ ਮੈਂ ਘਟ ਘਟ ਮੁਖ ਬਣਿਆ ਸਾਰਿਆਂ ਦੇ ਹਿਰਦਿਆਂ ਸੁਣਿਆ ਘਟ ਘਟ ਹਾਂਜੀ ਬਹੁਤ ਵਡਿਆਈਆਂ ਸਾਹਿਬ ਹੈ ਨਹਿ ਜਾਈ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਉਹ ਪਰਮੇਸ਼ਰ ਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ ਆਦਮੀ ਤੇ ਹੀ ਹੁਕਮ ਕਰਤਾ ਸਾਰੀ ਸ੍ਰਿਸ਼ਟੀ ਨੂੰ ਦੇਖੋ ਕਿੱਡੀ ਵਡਿਆਈ ਹੈ ਨਾਨਕ ਤੇ ਹੀ ਬੁਲਾਤਾ ਜੋ ਆਪ ਬੋਲਣਾ ਸੀ ਔਰ ਉਹੀ ਵਰਤ ਗਿਆ ਸੰਸਾਰ 'ਚ ਐਡੀ ਵੱਡੀ ਵਡਿਆਈ ਹੈ ਉਹਦੀ ਨਾ ਨਾ ਹੀ ਗਣੀਆਂ ਇਹ ਨਹੀਂ ਗਣੀਆਂ ਜਾ ਸਕਦੀਆਂ ਗਿਣਤੀ ਮਿਲਦੀ ਤੋਂ ਬਾਅਦ ਦੀਆਂ ਵੜਿਆਈਆਂ ਨੇ ਇੱਕ ਆਦਮੀ ਤੋਂ ਹੀ ਐਸੀ ਗੱਲ ਕਹਾਤੀ ਉਹ ਤੋਂ ਹੀ ਹੁਕਮ ਦਵਾਤਾ ਸਾਰੀ ਸ੍ਰਿਸ਼ਟੀ ਨੂੰ ਔਰ ਉਹੀ ਵਰਤ ਗਿਆ ਸਾਰਾ ਇਹ ਵੜਿਆਈਆਂ ਸਾਹਿਬ ਦੀਆਂ ਨੇ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਸੱਚ ਸਹਿਜ ਆਨੰਦ ਸਭ ਕੁਝ ਸਤਿਗੁਰੂ ਪਾਸ ਹੈ ਉਹਨੂੰ ਇਹ ਦਿੱਤਾ ਸੱਚੀ ਗੁਰਮਣੀਆਂ ਆ ਮਣੀਆਂ ਨੇ ਜਿਹੜੀਆਂ ਸੱਚੀਆਂ ਨੇ ਸਾਰੀਆਂ ਗੁਣ ਸੱਚੇ ਨੇ ਸਾਰੇ ਗਹਿਣੇ ਸੱਚੇ ਨੇ ਸਭ ਕੁਝ ਇਹਦੇ ਆਪਣੇ ਕੋਲ ਹੀ ਕੁਝ ਨਹੀਂ ਹਾਂਜੀ ਕਹਿੰਦਾ ਬਾਬਾ ਵੀ ਸਤਗੁਰ ਕੋਲ ਜੋ ਸੀ ਉਹ ਸਾਰਾ ਗਿਆਨ ਹੁਣ ਗੁਰ ਨੂੰ ਦੇਤਾ ਹੈ ਜੀ ਆ ਗੁਰਦੇਵ ਨੂੰ ਦੇਤਾ ਸਾਰੀਆਂ ਸ਼ਕਤੀਆਂ ਦੇਤੀਆਂ ਠੀਕ ਹੈ ਤੇ ਮਣੀ ਜਿਹਨੇ ਗੁਣ ਸੀ ਸਭ ਦੇਤੇ ਠੀਕ ਹੈ ਜੀ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਸਿਉ ਬਣੀਆਂ ਜਿਨ੍ਹਾਂ ਦੀਆਂ ਸੱਚੇ ਨਾਲ ਬਣ ਜਾਂਦੀ ਹੈ ਨਾ ਸੱਚੇ ਨਾਲ ਜਿਹੜੇ ਆਂਦਾ ਸਵਾ ਇੱਕ ਹੋ ਜਾ ਇੱਕ ਮਿਕ ਹੋ ਜਾਂਦਾ ਉਹਨਾਂ ਨੂੰ ਫਿਰ ਪਾਰ ਬ੍ਰਹਮ ਸਮਾਰਦਾ ਇਸ ਤਰੀਕੇ ਨਾਲ ਸਮਾਰਦਾ ਸਭ ਕੁਝ ਉਹਨਾਂ ਤੇ ਢੋਲ ਦਿੰਦਾ ਸਭ ਕੁਝ ਉਹਨਾਂ ਤੇ ਨਿਛਾਵਰ ਕਰ ਦਿੰਦਾ ਆਪਣਾ ਠੀਕ ਹੈ ਜੀ ਸੰਤ ਚਿੱਤ ਹੋ ਗਿਆ ਨਹੀਂ ਸੰਤ ਸਵਾਰੇ ਪਾਰ ਬ੍ਰਹਮ ਨੇ ਸੰਤਾਂ ਨੂੰ ਸਵਾਰਤਾ ਹੈ ਜੀ ਸਵਾਰਦਾ ਸਾਰਾ ਕੁਝ ਜੋ ਕੋਲ ਹੁੰਦਾ ਸਾਰੇ ਹੀ ਉਹਨਾਂ ਨੂੰ ਉਹਨਾਂ ਤੇ ਨਿਛਾਵਰ ਕਰ ਦਿੰਦਾ ਕੁਝ ਨਹੀਂ ਕੋਲ ਰੱਖਦਾ ਆਪਣੇ ਠੀਕ ਹੈ ਜੀ ਸੱਚੇ ਸਿਉ ਬਣੀਆਂ ਉਹਨਾਂ ਨੇ ਫਿਰ ਸੱਚੇ ਨਾਲ ਬਣਾਈ ਸੀ ਪਹਿਲਾਂ ਤਾਂ ਹੈ ਜੀ ਅੱਗੇ ਨਾਲ ਤਾਂ ਬਣੀ ਪਹਿਲਾਂ ਨਹੀਂ ਹੋਈ ਹੈ ਜਿਹਦੇ ਬਣ ਜਵੇ ਉਹਦੇ ਤੇ ਸਵਾਲਦਾ ਭਰੋਸਾ ਪਹਿਲਾਂ ਜਿੱਤਿਆ ਜਾਂਦਾ ਵਿਛਾਵਰ ਬਾਅਦ ਚ ਹੁੰਦਾ ਠੀਕ ਹੈ ਜੀ ਇੱਥੇ 12ਵੀਂ ਪੌੜੀ ਦੀ ਸਮਾਪਤੀ ਹੈ ਜੀ